ਸ਼ਲੋਕ ਮਹੱਲਾ ਪੰਜਵਾਂ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ ਦੇਹੀ ਧੋਵੇ ਚੱਕਰ ਬਣਾਏ ਮਾਇਆ ਨੂੰ ਬਹੁਤਾਵੇ ਜਿਹੜੇ ਅਸਲ 'ਚ ਅੰਦਰਲੀ ਅੱਖ ਜਿਹੜੀ ਹੈ ਨਾ ਉਹ ਨਹੀਂ ਖੁੱਲੀ ਹੋਈ ਅੱਖ ਅੰਦਰ ਹੁੰਦੀ ਹੈ ਉਹਨੇ ਮੱਥੇ ਤੇ ਲਾਈ ਬੈਠੇ ਪਹਿਲਾਂ ਇਹ ਫਰਕ ਅੰਦਰੋਂ ਨਾ ਤਾਂ ਕਿ ਅੰਦਰੋਂ ਉਹਨਾਂ ਦਾ ਮਤਲਬ ਅਕਲ ਦਾ ਨਾ ਅਕਲੇ ਅੱਖ ਹੈ ਆਪਣੇ ਕੋਲ ਜਿਹਦੀ ਬੁੱਧੀ ਮਲੀਨ ਹੈ ਉਹਨਾਂ ਹੀ ਹੈ ਪਰ ਮੈਂ ਬੁੱਧੀ 'ਚ ਮਨ 'ਚ ਭਰ ਮਿਲ ਜਾ ਜਦ ਆਤਮ ਦਰਸ਼ੀ ਨਹੀਂ ਆਤਮ ਗਿਆਨੀ ਆਤਮਾ ਬਾਰੇ ਜਾਣਦਾ ਨਹੀਂ ਆਪਣੇ ਬਾਰੇ ਨਹੀਂ ਜਾਣਦਾ ਮੈਂ ਕੀ ਆਪਣੇ ਆਪ ਨੂੰ ਸਰੀਰ ਮੰਨਦਾ ਅੰਦਰੋਂ ਨਹੀਂ ਆ ਅੰਦਰਲਾ ਸਰੀਰ ਨਹੀਂ ਨਾ ਉਹਨੂੰ ਬਾਹਰਲਾ ਬਾਹਰਲਾ ਦੀਦਾ ਅੰਦਰੋਂ ਉਹਨਾਂ ਤੇ ਬਾਹਰੋਂ ਵੀ ਇੰਨਾ ਹੀ ਬੰਦੂ ਜਿਹੜਾ ਬਾਹਰੋਂ ਬਾਹਰੋਂ ਆਣਾ ਉਹਨੂੰ ਅੰਨਾ ਨਹੀਂ ਮੰਨਿਆ ਜੋ ਜਿਹੜਾ ਅੰਦਰੋਂ ਅੰਨਾ ਉਹਨੂੰ ਬਾਹਰੋਂ ਨਾ ਮੰਨੇ ਕੁੜੀ ਕੁੜੀ ਦਾਵਾ ਹਰ ਗੱਲ ਦਾ ਜਵਾਬ ਹੈ ਨਹੀਂ ਨਿਰਾਕਾਰ ਦਾ ਗਿਆਨ ਕਰਾ ਨਹੀਂ ਸਕਦਾ ਝੂਠ ਬੋਲਦਾ ਜੇ ਗਿਆਨ ਸਹੀ ਨਾ ਨਾ ਹੋਵੇ ਕੋਲ ਵੀ ਤਾਂ ਹੀ ਕਹਿੰਦਾ ਚਾਹੇ ਗਿਆਨ ਤਾਂ ਧਰਮ ਹੈ ਤੇ ਨਹੀਂ ਤਾਂ ਜੇ ਗਿਆਨ ਨਹੀਂ ਤੇ ਧਰਮ ਨਾ ਹੋ ਫਿਰ ਕਹੂ ਚਾਹੇ ਝੂਠ ਤਾਂ ਪਾਪ ਫਿਰ ਉਹਦੀ ਜਗ੍ਹਾ ਝੂਠ ਬੋਲਣਾ ਹੀ ਪਊਗਾ ਝੂਠ ਬੋਲੂਗਾ ਫਿਰ ਸਾਰੀਆਂ ਝੂਠੀਆਂ ਮੱਤਾਂ ਨੇ ਕੂੜੀ ਕੂੜੀ ਗਾਗਾ ਝੂਠ ਬੋਲਦਾ ਝੂਠ ਕਹਿੰਦਾ ਮੂਰਤੀ ਚ ਨਹੀਂ ਕੁਝ ਵੀ ਹੁੰਦਾ ਸਰੀਰ ਦਾ ਬੋਲਦਾ ਦਿੰਦਾ ਸਰੀਰ ਨੂੰ ਮਾਇਆ ਹੈ ਤਾਂ ਮਾਇਆ ਦੀ ਵੀ ਹੈ ਨਿਰਾਕਾਰ ਦੀ ਤਾਂ ਹੈ ਨਹੀਂ ਦੇਹੀ ਧੋਵਾ ਚੱਕਰ ਬਣਾਏ ਸਰੀਰ ਨੂੰ ਧੋ ਕੇ ਕਹਿੰਦਾ ਮੈਂ ਇਸ਼ਨਾਨ ਕਰ ਲਿਆ ਤਾਂ ਕਾਹਨੂੰ ਕਰ ਲਿਆ ਦੇਹੀ ਧੋ ਲਈ ਦੇਹੀ ਧੋਣ ਨੂੰ ਮੈਂ ਇਸ਼ਨਾਨ ਕਰ ਲਿਆ ਕਹਿੰਦਾ ਤੂੰ ਨਿਰਾਕਾਰ ਦੇਹੀ ਮਾਟੀ ਬੋਲੇ ਕੌਣ ਬੋਲਣ ਵਾਲੀ ਹੋਰ ਚੀਜ਼ ਹੈ ਦੇਹੀ ਹੋਰ ਚੀਜ਼ ਹੈ ਬੋਲਣ ਵਾਲਾ ਹੋਰ ਹੈ ਚੱਕਰ ਬਣਾਏ ਫਿਰ ਚੱਕਰ ਬਣਾਉਂਦੇ ਨੇ ਚੱਕਰ ਖੜ ਚੱਕਰ ਜਿਹੜੇ ਨੇ ਮਾਇਆ ਨੂੰ ਬਹੁਤ ਹੈ ਗੱਲ ਸਾਰੀ ਮਾਇਆ ਦੀ ਹੈ ਕੱਲ ਮਾਇਆ ਇਕੱਠੀ ਕਰਦੀ ਹੋਈ ਹੈ ਮਾਇਆ ਨੂੰ ਮਾਇਆ ਪਿੱਛੇ ਬਹੁਤ ਭਜਦਾ ਹਾਂਜੀ ਅੰਦਰ ਮੈਲ ਨਾ ਉਤਰੈ ਹਉਮੈ ਫਿਰ ਫਿਰ ਆਵੇ ਜਾਵੇ ਅੰਦਰੋਂ ਮਾਇਆ ਤਾਂ ਉਤਰਦੀ ਨਹੀਂ ਮੈਲ ਤਾਂ ਮਨ ਨੂੰ ਲੱਗੀ ਹੋਈ ਹੈ ਅੰਦਰ ਉਹ ਤਾਂ ਉਤਰਦੀ ਨਹੀਂ ਬਾਹਰ ਸਰੀਰ ਦੇ ਧੋਤੇ ਤੇ ਹਉਮੈ ਫਿਰ ਫਿਰ ਆਵਾਜ਼ ਆਏ ਹਉਮੈ ਦੀ ਮੈਲ ਨਹੀਂ ਉਤਰਦੀ ਇਸ ਕਰਕੇ ਜੰਮਣ ਮਨ ਬਣਿਆ ਰਹਿੰਦਾ ਉਹ ਆਈ ਮਰ ਜਾਂਦਾ ਜੰਮ ਪੈਂਦਾ ਜੰਮਦਾ ਮਰ ਜਾਂਦਾ ਜੰਮਦਾ ਮਰ ਜਾਂਦਾ ਜੁਦੀਆਂ ਚ ਪਿਆ ਹੋਏ ਮਾਇਆ ਨੂੰ ਲਪਟਾਉਂਦਾ ਨਾ ਮਾਇਆ ਹੀ ਮਿਲਣੀ ਹੈ ਜੁਦੀਆਂ ਮਿਲ ਜਾਂਦੀ ਹੈ ਮਾਇਆ ਜੁਦੀ ਮਾਇਆ ਨਾਮ ਗਰਭ ਜੋਨ ਦਾ ਗਰਭ ਜੋਨ ਮਾਇਆ ਹੀ ਹੈ ਹਾਂਜੀ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋਂ ਹਰ ਹਰ ਕਹਾਵੇ ਆ ਮੁਖੋਂ ਦਾ ਹਰ ਹਰ ਕਹਉਂਦਾ ਲੋਕਾਂ ਦੇ ਹਰ ਹਰ ਬੋਲੋ ਆਪ ਵੀ ਬੋਲਦਾ ਕਹਿੰਦਾ ਮੈਂ ਨਾਮ ਜਪਉਣ ਨਾਲੇ ਜਪਦਾ ਜਿਵੇਂ ਸਾਡੇ ਵਾਹਿਗੁਰੂ ਵਾਹਿਗੁਰੂ ਕਰਕੇ ਨਾਮ ਜਪਉਣ ਨਾਲ ਜਪਦੇ ਨੇ ਇਹ ਹਰ ਹਰ ਕਹਾਉਂਦਾ ਸੀ ਹਰੇ ਰਾਮ ਹਰੇ ਕ੍ਰਿਸ਼ਨ ਜਾਂ ਹਰ ਹਰ ਮਹਾਦੇਵ ਐ ਬੋਲਦੇ ਨੇ ਨਾ ਉਹ ਵੀ ਨਾਮ ਜਪਣੇ ਕਹਿੰਦੇ ਸੀ ਦੀਦ ਵਿਆਪਿਆ ਸੁੱਤਾ ਹੋਇਆ ਉਹਨੂੰ ਚੇਤਨ ਜਲ ਵਾਲੇ ਗਿਆਨ ਦੀ ਚੇਤਨ ਵਾਲੇ ਗਿਆਨ ਦੀ ਸੁੱਤਾ ਹੋਇਆ ਕਾਮ ਸੰਤਾਪਿਆ ਇੱਛਾਵਾਂ ਨੇ ਬੜਾ ਦੁਖੀ ਕੀਤਾ ਹੈ ਸਰੀਰ ਦੀ ਮਾਇਆ ਦੀਆਂ ਇੱਛਾਵਾਂ ਦਾ ਬੜਾ ਸੰਤਾਪ ਸੰਤਾਪਿਆ ਹੈ ਦੁਖੀ ਕੀਤਾ ਹੋਇਆ ਇੱਛਾਵਾਂ ਹੀ ਨਹੀਂ ਭੁਗਦੀ ਪੂਰੀਆਂ ਨਹੀਂ ਹੁੰਦੀਆਂ ਮੁਕੋ ਹਰ ਹਰ ਲਾਭ ਕਾਹਵ ਮੁਕ ਤੋਂ ਨਾਮ ਜਪਉਂਦਾ ਹਰ ਹਰ ਬੋਲੋ ਅੰਦਰਲੀ ਹਾਲਤ ਇਹ ਹੈ ਹਾਂਜੀ ਵੈਸ਼ਨੂ ਨਾਮ ਕਰਮ ਹੋ ਜੁਗਤਾ ਤੂੰ ਕੁੱਟੇ ਕਿਆ ਫਲ ਪਾਵੇ ਵੈਸ਼ਨੂੰ ਹੈ ਆਪਣੇ ਆਪ ਚ ਮਾਲ ਜਿਹੜੇ ਵੈਸ਼ਨੂੰ ਮਤ ਵਾਲੇ ਨੇ ਜਿਹੜੇ ਕਹਿੰਦੇ ਨੇ ਮਾਸ ਨਹੀਂ ਖਾਣਾ ਚਾਹੀਦਾ ਇਹ ਵੈਸ਼ਨੂੰ ਦੀ ਗੱਲ ਹੈ ਵੈਸ਼ਨੂਆਂ ਦਾ ਆ ਹਾਲ ਹੈ ਜਿਹੜੇ ਮਾਸ ਦੇ ਖਿਲਾਫ ਨੇ ਉਹਨਾਂ ਦਾ ਆ ਹਾਲ ਹੈ ਉੱਥੋਂ ਆਈਏ ਹੈ ਮਤ ਇਸੇ ਸਿੱਖਾਂ ਬਾੜਤੀ ਲਾ ਕੇ ਵੈਸ਼ਨੂੰ ਮਤ ਇਹਨਾਂ ਨੇ ਵੈਸ਼ਨੂੰ ਨਾਮ ਕਰਮ ਉਹ ਕਰਤਾ ਮੈਂ ਵੈਸ਼ਨੂੰ ਕਹਿੰਦਾ ਤੂੰ ਬਹੁਤ ਚੰਗੇ ਕੰਮ ਕਰਦਾ ਕਰਮ ਹਾਂ ਕਰਤਾ ਹਾਂ ਕਰਤਾ ਤਾਂ ਹੀ ਗਰਭ ਜੋਨ ਵਿੱਚ ਫਿਰਤਾ ਜਦ ਲੱਗ ਜਾਣੇ ਮੈਂ ਕੁਝ ਕਰਤਾ ਤਬ ਲੱਗ ਗਰਭ ਜੋਨ ਵਿੱਚ ਫਿਰਤਾ ਵੈਸ਼ਨੂੰ ਹੋਂ ਕਰਤਾ ਹੀ ਕਹਿੰਦੇ ਹੁੰਦੇ ਨੇ ਗਰਭ ਜੋਂ ਚੋਰੀ ਨਿਕਲ ਸਕਦੇ ਵੈਸ਼ਨੂੰ ਨਾ ਕੋਈ ਐਸੇ ਨਿਕਲਿਆ ਨਾ ਨਿਕਲੂਗਾ ਗਾਹਾਂ ਨੂੰ ਕੀ ਜਾਣਦਾ ਮੈਂ ਛੁੱਟਣ ਦੀ ਵਿਧੀ ਜਾਣਦਾ ਦਿੱਤਾ ਨਹੀਂ ਹੈ ਜੁਗਤਾ ਛੁੱਟਣ ਦੀ ਵਿਧੀ ਜਾਣਦਾ ਵੈਸ਼ਨੂੰ ਨਾਮ ਕਰਮ ਹੋ ਜੁਗਤਾ ਤੋਹ ਕੁੱਟੇ ਕਿਆ ਫਲ ਪਾਵੇ ਤੋ ਕੁੱਟੇ ਕਿਆ ਫਲ ਪਾਵੇ ਜਿਹੜਾ ਤੁਖ ਹੁੰਦਾ ਨਾ ਉਹ ਛਿਲਕਾ ਹੁੰਦਾ ਧਾਨ ਦੇ ਉੱਤੇ ਕਬੀਰ ਨੇ ਉਹਨੂੰ ਤੁਖ ਕਿਹਾ ਕਬੀਰ ਚਾਵਲ ਕਾਰਨੇ ਨੇ ਤੁਖ ਕੋ ਮੋੜਾ ਲਾਇ ਤੁਖ ਦੇ ਉੱਤੇ ਮੋੜਾ ਵੱਜਦਾ ਚਾਵਲ ਕੱਢਣ ਵਾਸਤੇ ਉੱਥੇ ਤਾਂ ਠੀਕ ਹੈ ਆ ਜਿਹੜਾ ਤੁਹਾਡਾ ਸਰੀਰ ਤੋਖਾ ਇਹਦੇ ਤੇ ਕਾਹਦੇ ਕੁੱਟਦੇ ਨੇ ਇਹਨੂੰ ਕਾਹਦੇ ਕੁੱਟਦੇ ਨੇ ਇਹਨੂੰ ਦੁਖੀ ਕਿਉਂ ਕਰਦੇ ਹੋ ਵਰਮੀ ਮਾਰੇ ਸੱਪ ਨਹੀਂ ਮਰੀ ਵਰਮੀ ਨੂੰ ਮਾਰਿਆ ਤੇ ਸੱਪ ਨਹੀਂ ਮਰਨਾ ਮਨ ਮਾਰਨਾ ਵਰਮੀ ਨਹੀਂ ਮਾਰਦੀ ਸਰੀਰ ਨੂੰ ਕਸ਼ ਦਿੰਦੇ ਨੇ ਬਾਹਰ ਲੈ ਨੂੰ ਇਹ ਜਿਵੇਂ ਚਾਵਲ ਦੇ ਉੱਤੇ ਤੋਖ ਹੁੰਦੀ ਹੈ ਨਾ ਛਿਲਕਾ ਹੀ ਛਿਲਕਾ ਹੀ ਹੈ ਤੋਤਲਾ ਕਪੜਾ ਕੁੱਤੇ ਕਿਆ ਫਲ ਪਾਵਾ ਕਿਆ ਫਲ ਮਿਲੂ ਇਹਦਾ ਸਰੀਰ ਨੂੰ ਕਸ਼ ਦਿੱਤੇ ਦਾ ਕੋਈ ਫਲ ਨਹੀਂ ਮਿਲਦਾ ਬੈਸ਼ ਨੂੰ ਸਰੀਰ ਨੂੰ ਕਸ਼ ਦਿੰਦੇ ਨੇ ਹਾਂਜੀ ਹੰਸਾਂ ਵਿੱਚ ਬੈਠਾ ਬੱਗ ਨਾ ਬਣਾਈ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਇਹ ਬਗਲਾ ਹੰਸਾਂ ਵਿੱਚ ਬੈਠ ਕੇ ਜਾ ਕੇ ਕੀ ਹੰਸ ਬਣ ਜਾਂਦਾ ਨਹੀਂ ਹੰਸ ਨਹੀਂ ਬਣ ਸਕਦਾ ਕਿਉਂ ਉਹਦੀ ਤਾਂ ਜਿਹੜੀ ਨੀਅਤ ਹੈ ਨਾ ਤਾੜ ਹੈ ਉਹ ਮੱਛੀ ਦੇ ਉੱਤੇ ਹੁੰਦਾ ਉਹਦਾ ਨਿਸ਼ਾਨਾ ਟਾਰਗੇਟ ਮੱਛੀ ਹੁੰਦੀ ਹੈ ਤੇ ਮੱਛੀ ਆਵੇ ੜਕੇ ਤੇ ਉਹਨੂੰ ਮੈਂ ਫੜ ਲਾਂ ਖਾ ਲਾਂ ਦਬੋਚ ਲਾਂ ਮਾਇਆ ਨੂੰ ਇਹ ਜਿੱਥੇ ਕੱਪੜੇ ਪਾ ਕੇ ਕਿਤੇ ਨਹੀਂ ਬਣ ਜਾਈਦਾ ਹੁੰਦਾ ਬੈਸ ਨੂੰ ਨਹੀਂ ਬਣ ਜਾਈਦਾ ਹੁੰਦਾ ਮਾਇਆ ਤੇ ਨਿਗਾਹ ਤਾਂ ਮਾਇਆ ਦੇ ਉੱਤੇ ਹੈ ਤੁਹਾਡੀ ਜਿਵੇਂ ਉਹਦੀ ਬਗਲੇ ਦੀ ਮੱਛੀ ਤੇ ਨਿਗਾਹ ਹੁੰਦੀ ਹੈ ਹਰ ਨਹੀਂ ਮਕਾਨੇ ਹੁੰਦੇ ਮੱਛੀ ਹਾਂ ਤੇ ਹੀਰੇ ਮੋਤੀ ਉਹ ਖਾਂਦੇ ਨੇ ਪਰ ਬਗਲਾ ਮੱਛੀ ਖਾਂਦਾ ਜੀ ਜਾ ਹੰਸ ਸਭ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ ਜਦ ਹੰਸ ਗੁਰਮੁਖ ਇਕੱਠੇ ਹੋ ਕੇ ਗੁਰਸਿੱਖ ਇਕੱਠੇ ਹੋ ਕੇ ਵਿਚਾਰ ਕਰਦੇ ਨੇ ਨਾ ਆ ਬੱਗਿਆਂ ਨਾਲ ਤੇ ਜੋੜ ਨਹੀਂ ਆਉਂਦਾ ਸਾਡਾ ਸਾਡਾ ਨਹੀਂ ਇਹ ਮੌਲਾ ਵਾਲਿਆਂ ਨਾਲ ਮਿਲਦੀ ਫਿਰ ਗੱਲ ਖਾਲਸੇ ਦੀ ਮੌਲਾ ਨਾਲ ਕੋਈ ਗੱਲ ਨਹੀਂ ਮਿਲਦੀ ਹੈ ਬੁੱਗਿਆਂ ਨਾਲ ਜੇ ਹੰਸ ਇਕੱਠੇ ਹੋ ਕੇ ਵਿਚਾਰ ਕਰਦੇ ਨੇ ਨਾ ਦੇਖਦੇ ਨੇ ਵਿਚਾਰ ਕਰਕੇ ਤਾਂ ਇਹਨਾਂ ਨਾਲ ਜੋੜ ਨਹੀਂ ਹੰਸ ਸਿੰਘ ਦਾ ਜਤੰਗੇ ਝੜਕਦੇ ਨੇ ਛਕਦੇ ਨੇ ਇਹ ਕਹਿੰਦੇ ਨੇ ਮਾਲ ਖਾਣਾ ਨਹੀਂ ਚਾਹੀਦਾ ਜੋੜ ਕੇ ਹੋ ਗਿਆ ਸਾਡੇ ਨਾਲ ਇਹਨਾਂ ਨੂੰ ਸਿੱਖ ਬਣਾਇਆ ਕੀ ਕਿਤੋਂ ਪੁੱਛ ਕੇ ਕਿਰਪਾਨਾ ਪਾਈਆਂ ਨੇ ਇਹਨਾਂ ਨੇ ਕਿਹਨੂੰ ਕਿਹਾ ਸੀ ਇਹਨਾਂ ਨੇ ਕਿੱਥੇ ਲਿਖਿਆ ਹੋਇਆ ਇਹ ਆਪਣੀ ਮੱਤ ਸਾਡੇ ਤੇ ਕਹਿਣਾ ਚਾਹੁੰਦੇ ਨੇ ਫੜੇ ਜਾਣਗੇ ਹੁਣ ਫੜੇ ਗਏ ਹੁਣ ਦੱਸਣਗੇ ਜਵਾਬ ਦੇਣਾ ਪਊ ਇਹਨਾਂ ਨੂੰ ਬੱਗਾ ਨਾਲ ਜੋੜ ਕਦੇ ਨਾ ਆਵੇ ਬੱਗਾ ਨਾਲ ਕਦੇ ਜੋੜ ਨਹੀਂ ਆਇਆ ਹਾਂਜੀ ਹੰਸਾ ਹੀਰਾ ਮੋਤੀ ਚੁਗਣਾ ਬੱਗ ਡੱਡਾਂ ਪਾਲਣ ਜਾਵੇ ਹੰਸਾ ਹੀਰਾ ਹੀਰੇ ਮੋਤੀ ਚੁਗਦੇ ਨੇ ਹੰਸ ਤਾਂ ਉਹ ਤਾਂ ਗੁਰਮੁਖ ਦਾ ਗੁਰਮਤ ਦੇ ਗੁਣ ਧਾਰਨ ਕਰਦੇ ਨੇ ਉਹ ਡੱਡਾ ਪਾਲਣ ਨਹੀਂ ਜਾਂਦੇ ਉਹ ਬਗਲਾ ਜਾਂਦਾ ਡੱਡਾ ਪਾਲਣ ਡੇਰੇ ਬਣਾਉਂਦੇ ਨੇ ਜਿਹੜੇ ਥਾਂ ਤੋਂ ਡੇਰੇ ਬਣਾਈ ਜਾਂਦੇ ਆਪੋ ਆਪਣੀ ਮਰਜ਼ੀ ਲਈ ਜਾਂਦੇ ਨੇ ਇਹ ਡੱਡਾ ਪਾਲਦੇ ਨੇ ਹਾਂਜੀ ਉੱਡ ਰਿਹਾ ਵਿਚਾਰਾ ਬਗਲਾ ਮਤ ਹੋਵੇ ਮੰਝ ਲਖਾਵੇ ਉੱਡਦਾ ਤਾਂ ਬਗਲਾ ਵੀ ਹੈ ਉਡਾਰੀ ਤਾਂ ਬਗਲਾ ਵੀ ਮਾਰਦਾ ਗਿਆਨ ਤਾਂ ਇਹ ਵੀ ਕਰਾਉਂਦੇ ਨੇ ਨਾ ਕੁੱਕੜ ਦੀ ਉਡਾਰੀ ਹੁੰਦੀ ਹੈ ਇਹਨਾਂ ਕੋਲ ਵੀ ਹੈ ਤਾਂ ਕੁੱਕੜ ਜਿੱਦੀ ਉਡਾਰੀ ਤਾਂ ਹੁੰਦੀ ਹੋਈ ਹੈ ਕੁੱਕੜ ਵੀ ਉੱਡਦਾ ਕਿੰਨਾ ਉੱਡ ਲੂਗਾ ਜੇ ਨਾ ਥੋੜੀ ਉੱਡ ਲੂਗਾ ਕੁੱਕੜ ਉੱਡ ਰਿਹਾ ਵੇ ਚਾਰਾ ਬਗਲਾ ਮਤ ਹੋਵੇ ਬੰਜ ਲਖਾਵੇ ਜੇ ਮਤ ਹੋਵੇ ਅਕਲ ਹੋਵੇ ਤਾਂ ਆਤਮ ਦਰਸ਼ਨ ਆਪਣੇ ਅੰਦਰੋਂ ਦਰਸ਼ਨ ਕਰਾਵੇ ਕਰੇ ਆਪਣੇ ਅੰਤਰਾਤਮਾ ਨੂੰ ਤੱਕ ਨਹੀਂ ਪਹੁੰਚ ਸਕਦਾ ਭਾਵੇਂ ਗਿਆਨ ਬਥੇਰਾ ਮਾਰਦਾ ਕਰ ਲੈ ਗਿਆਨ ਤੇ ਆਤਮਾ ਦੀਆਂ ਗੱਲਾਂ ਕਰਦਾ ਆਤਮਾ ਹਮਾਰਾ ਆਤਮਾ ਮਰਦੀ ਨਹੀਂ ਹੁੰਦੀ ਆਤਮਾ ਹੁੰਦੀ ਕੀ ਹੈ ਸਵਾਲ ਤਾਂ ਇਹ ਹੈ ਹਾਂਜੀ ਇੱਥੇ ਮਤ ਜਿਹੜਾ ਸ਼ਬਦ ਹੈ ਔਂਕੜ ਨਾਲ ਲਿਖਿਆ ਇਹ ਆਪਾਂ ਇਹਦੇ ਅਰਥ ਕਰ ਰਹੇ ਆ ਬੁੱਧੀ ਤਾਂ ਉਹ ਫਿਰ ਸਿਹਾਰੀ ਨਾਲ ਚਾਹੀਦਾ ਮਤ ਤਾਂ ਇਹਨਾਂ ਨੇ ਔਂਕੜ ਮੇਰਾ ਖਿਆਲ ਲਾ ਗਲਤ ਲਾਇਆ ਹੈ ਗਲਤ ਅਕਲ ਦੀ ਹੈ ਨਾ ਮੁਝੇ ਲਿਖਾਵਾ ਜੇ ਇਹ ਅਰਥ ਕਰੀਏ ਜਿਵੇਂ ਲਿਖਿਆ ਫਿਰ ਤਾਂ ਬਗਲਾ ਤਾਂ ਉਹ ਹੈ ਹੀ ਨਹੀਂ ਬਗਲਾ ਮਤ ਹੋਵੇ ਹਾਂ ਬਗਲਾ ਤਾਂ ਹੈ ਨਹੀਂ ਉਹ ਹਾਂਜੀ ਠੀਕ ਹੈ ਜੀ ਉਡਰਿਆ ਵਿਚਾਰਾ ਬਗਲਾ ਮਤ ਹੋਵੇ ਤਾਂ ਮਤ ਦਾ ਆਪਾਂ ਅਰਥ ਬੁੱਧੀ ਕਰਾਂਗੇ ਹਾਂਜੀ ਉਡਾਰੀ ਤਾਂ ਮਾਰਦਾ ਉਹ ਆਪਣੇ ਜਾਣ ਗਿਆਨ ਵੱਲ ਨੂੰ ਤਾਂ ਜਾਂਦਾ ਹੈ ਵਾਧਾ ਤਾਂ ਹੈ ਕਥਾ ਤਾਂ ਕਰਦਾ ਹੈ ਉਹ ਵੀ ਕਹਾਣੀਆਂ ਸੁਣਾਉਂਦਾ ਸਾਖੀਆਂ ਵੀ ਕੋਸ਼ਿਸ਼ ਕਰਦਾ ਅਰਥਾਉਣ ਦੇ ਉਹ ਹੈ ਨਾ ਬੀਜੋਂ ਸੂਝੇ ਕੋ ਨਹੀਂ ਬਹਿ ਚਾ ਪਾਏ ਉਹ ਜੇ ਤਾਂ ਤੂੰ ਬੀਜ ਹੈ ਜੰਮਿਆ ਨਹੀਂ ਤੈਨੂੰ ਕਿਵੇਂ ਨਹੀਂ ਨਾ ਕੁਝ ਵੀ ਨਹੀਂ ਨਾ ਜੋ ਤੈਨੂੰ ਦੇਖਿਆ ਪਾ ਕੇ ਤੂੰ ਬਹਿ ਗਿਆ ਹੰਸਾਂ ਦੇ ਤਰ੍ਹਾਂ ਦੇ ਪੱਗਾਂ ਵੀ ਆਇਆ ਚਾਓ ਠੀਕ ਹੈ ਜੀ ਰੂਪ ਬਗ ਬੱਕੜੇ ਸਿਰ ਉੱਪਰ ਪਾਉ ਉਹ ਉਹਦੀ ਹੋਈ ਇਹ ਪਲਟ ਹੈ ਬਸ ਉਹਦੇ ਨਾਲ ਰਲਦੀ ਮਿਲਦੀ ਗੱਲ ਹੈ ਠੀਕ ਹੈ ਉਹ ਤੀਸਰੇ ਪਾਤਸ਼ਾਹ ਦਾ ਪੰਜਵੇਂ ਪਾਤਸ਼ਾਹ ਦਾ ਹਾਂਜੀ ਹਾਂਜੀ ਹਾਂਜੀ ਜਿਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸ਼ ਦੀਚੈ ਜਾਂ ਹਰ ਐਵੇਂ ਐਵੇਂ ਭਾਵੈ ਅਗਰੀ ਪੰਕਤੀ ਨੇ ਬਿਲਕੁਲ ਗੱਲ ਕਲੀਅਰ ਕਰਤੀ ਜਿੱਤ ਕੋ ਲਾਇਆ ਤਿਤ ਹੀ ਲਾਗਾ ਉਹਦੀ ਬੁੱਧੀ ਨੇ ਜਿੱਦ ਲਾਇਆ ਉਹਦੇ ਚਿੱਤ ਦੇ ਮਨ ਨੇ ਉਹਦੇ ਗਿਆਨ ਨੇ ਜਿੱਦ ਉਹਨੂੰ ਰਾਤ ਲੱਗਿਆ ਹੋਇਆ ਕੋਈ ਮਾਇਆ ਵੱਲ ਲੱਗਾ ਆਪਣੀ ਮਰਜ਼ੀ ਨਾਲ ਲੱਗਿਆ ਹੋਇਆ ਕਿਸੇ ਨੇ ਨਹੀਂ ਲਾਇਆ ਠੀਕ ਹੈ ਉਹਦੇ ਅੰਦਰਲੇ ਨੇ ਉਹਨੂੰ ਲਾਇਆ ਹੋਇਆ ਕਿਤੇ ਇਲਾਕਾ ਕਿਸ ਦੋਸਤ ਦਿੱਤਾ ਕਿਸੇ ਨੂੰ ਦੋਸਤ ਨਹੀਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਤ ਕਿਸੇ ਦੇ ਸਰ ਨਹੀਂ ਦਿੱਤਾ ਜਾ ਸਕਦਾ ਯਾਰ ਐਵੇਂ ਭਾਵਾ ਜਦ ਉਹਦੇ ਨੂੰ ਐਵੇਂ ਭਾਉਂਦਾ ਉਹਦੇ ਅੰਦਰ ਵੀ ਤਾਂ ਹਰ ਹੈ ਘਟ ਘਟ ਮੈਂ ਹਰ ਜੂ ਬਸ ਹੈ ਉਹਦੇ ਆਪਣੇ ਹਾਲ ਨੂੰ ਐਵੇਂ ਪਾਉਂਦਾ ਹਾਂਜੀ ਸਤਗੁਰ ਸਰਵ ਰਤਨੀ ਭਰਪੂਰੇ ਜਿਸ ਪ੍ਰਾਪਤ ਸੋ ਪਾਵੇ ਸਤਗੁਰ ਦਾ ਸਰੋਵਰ ਹੈ ਰਤਨਾਂ ਦਾ ਭਰਿਆ ਹੋਇਆ ਭਰਪੂਰ ਹੈ ਪੂਰਾ ਕੰਨਿਆ ਤੱਕ ਰਤਨਾਂ ਦਾ ਭਰਿਆ ਹੋਇਆ ਹੈ ਜਿਸ ਪ੍ਰਾਪਤ ਸੋ ਪਾਵੇ ਜਿਹਨੂੰ ਪ੍ਰਾਪਤ ਹੋ ਪਾਉਂਦਾ ਪ੍ਰਾਪਤ ਕੀ ਹੈ ਸਤਗੁਰ ਜਿਹਨੂੰ ਪ੍ਰਾਪਤ ਹੋ ਜਾਂਦਾ ਸਤਗੁਰ ਸੱਚ ਦਾ ਗਿਆਨ ਜਿਹਨੂੰ ਪ੍ਰਾਪਤ ਹੋ ਜਾਂਦਾ ਉਹਦੇ ਤਾਂ ਸੱਚ ਦੇ ਗਿਆਨ ਦਾ ਰਤ ਗੁਰਬਾਣੀ ਚ ਸੱਚ ਦਾ ਗਿਆਨ ਹੈ ਸਾਰਾ ਰਤਨ ਭਰਪੂਰ ਨੇ ਜਿਹਨੂੰ ਇਹਦੀ ਸਮਝ ਆ ਜਾਂਦੀ ਹੈ ਉਹ ਰਤਨ ਨਾਲ ਭਰਪੂਰ ਹੋ ਜਾਂਦਾ ਕੱਲ ਤਾਂ ਸੋਝੀ ਨਹੀਂ ਹੈ ਨਾ ਠੀਕ ਹੈ ਜੀ ਜੇ ਹੁਣ ਕਿਸੇ ਨੇ ਸੋਝੀ ਲੈਣੀ ਹੋਈ ਨਹੀਂ ਗੁਰਬਾਣੀ ਤੇ ਬੰਦੀ ਹੋਣੀ ਹੋਈ ਸੋਝੀ ਲੈਣੀ ਚਿਪਟੇ ਖੜਕਾ ਕੇ ਹੋਰ ਕਥਾ ਕਹਾਣੀਆਂ ਸੁਣਾ ਸੁਣਾ ਕੇ ਗੁਰਬਾਣੀ ਦੀ ਗੱਲੇ ਨਹੀਂ ਕਰਦੀ ਮਾਇਆ ਹੀ ਇਕੱਠੀ ਕਰਦੀ ਹੈ ਉਹ ਫਿਰ ਬਗਲਾ ਹੀ ਆ ਮੌਲਾ ਵੱਡੀ ਜਾਣੀਆਂ ਨੇ ਬਗਲਾ ਹੀ ਆ ਫਿਰ ਸਿੱਖ ਹੰਸ ਸਰਵਰ ਇਕੱਠੇ ਹੋਏ ਸਤਗੁਰ ਕੈ ਹੁਕਮ ਆਵੇ ਸਿੱਖ ਹੰਸ ਸਿੱਖ ਨੇ ਸਾਰੇ ਹੰਸ ਨੇ ਸਰਵਰ ਇਕੱਠੇ ਹੋਏ ਸਤ ਸੰਗਤ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਜਾਂ ਸਤਗੁਰ ਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਨੇ ਸਤਗੁਰ ਕੈ ਹੁਕਮ ਆਵੇ ਸਤਗੁਰ ਦੇ ਹੁਕਮ 'ਚ ਪਾਣੀ ਚੱਲਦੇ ਨੇ ਉਹਨਾਂ ਦਾ ਇਹ ਆ ਵੀ ਪਾਣੀ ਚੱਲਣ ਪਾਣੀ ਦੀ ਗੱਲ ਸੰਤ ਨਹੀਂ ਕਰਦੇ ਸੰਤ ਆਪਣੇ ਪਾਣੀ ਚੱਲਦੇ ਨੇ ਔਰ ਆਪਣੇ ਪਾਣੀ ਲੋਕਾਂ ਨੂੰ ਚਲਾਉਣਾ ਚਾਹੁੰਦੇ ਨੇ ਆਪਣੀ ਆਪਣੀ ਇਹਨਾਂ ਦੀ ਮਤ ਹੈ ਇਸੇ ਕਰਕੇ ਆਪਣੀ ਆਪਣੀ ਮਤ ਹੈ ਹੁਕਮ ਜੀ ਨਹੀਂ ਨਾ ਚੱਲਦੇ ਹਾਂਜੀ ਰਤਨ ਪਦਾਰਥ ਮਾਨਕ ਸਰਵਰ ਭਰਪੂਰ ਹੈ ਖਾਏ ਖਰਚ ਰਹੇ ਟੋਟ ਨਾ ਆਵੇ ਰਤਨ ਪਦਾਰਥ ਗਿਆਨ ਰਤਨ ਇਹ ਜਿਹੜਾ ਨਾਮ ਪਦਾਰਥ ਹੈ ਉਹ ਰਤਨ ਨੇ ਜਿਹੜਾ ਇਹ ਗੁਰਬਾਣੀ ਜੀ ਭਰਪੂਰ ਹੈ ਮਾਨਕ ਸਰਵਰ ਭਰਪੂਰੇ ਇਹ ਸਾਰਾ ਖਜ਼ਾਨਾ ਇਹਦੇ ਚ ਪਾਇਆ ਹੈ ਗੁਰਬਾਣੀ ਚ ਖਾਏ ਖਰਚਣ ਗੁਰਮੁਖ ਖਾਂਦੇ ਖਰਚਦੇ ਨੇ ਵਿਚਾਰਦੇ ਨੇ ਜੋ ਵਿਚਾਰ ਲੈਂਦਾ ਦੂਆਂ ਨਾਲ ਵੰਡ ਕੇ ਛਕਦਾ ਖਾਏ ਖਰਚ ਰਹਿਣ ਤੋੜ ਨਾ ਆਵੇ ਖਾਂਦੇ ਖਰਚਦੇ ਰਹਿਣਾ ਨਾ ਘਾਟਾ ਨਹੀਂ ਹੁੰਦਾ ਜਿੰਨਾ ਖਰਚਦੇ ਨੇ ਉਹਨਾਂ ਹੀ ਵਾਧਾ ਜਿੰਨੀ ਵਿਚਾਰ ਕਰਦੇ ਨੇ ਇੱਕ ਦੂਏ ਨੂੰ ਦੱਸਦੇ ਨੇ ਪੁੱਛਦੇ ਨੇ ਉਦੋਂ ਹੀ ਵਾਧਾ ਹੀ ਜਾਂਦਾ ਖਜ਼ਾਨਾ ਘਟਦਾ ਤਾਂ ਹੁੰਦਾ ਹੀ ਨਹੀਂ ਗਿਆਨ ਦਾ ਖਜ਼ਾਨਾ ਕਦੇ ਘਟਿਆ ਗਿਆਨ ਚਰਚਾ ਕਰੇ ਤੇ ਦੱਸੇ ਤੇ ਜੇ ਆਪਣੇ ਕੋ ਘਾਟਾ ਲੈ ਲਓ ਵੱਧ ਹੈ ਤੇ ਲੈ ਲਓ ਕਿ ਕਿਸੇ ਕੋ ਘਾਟਾ ਨੂੰ ਦੇ ਦਿਓ ਵਧੂ ਕਿਉਂ ਤੁਹਾਡੇ ਕੋਲ ਵੀ ਵਧੂ ਉਹਦੇ ਕੋਲ ਵੀ ਵਧੂ ਹਾਂਜੀ ਸਰਵਰ ਹੰਸ ਦੂਰੀ ਨਾ ਹੋਈ ਕਰਤੇ ਐਵੇਂ ਭਾਵ ਸਰਵਰ ਤੋਂ ਹੰਸ ਕਦੇ ਦੂਰ ਨਹੀਂ ਹੋਇਆ ਕਰਦੇ ਗੁਰਬਾਣੀ ਤੋਂ ਦੂਰ ਨਹੀਂ ਜਾਇਆ ਕਰਦਾ ਗੁਰਸਿੱਖ ਜਿਹੜਾ ਗੁਰਸਿੱਖ ਬਾਣੀ ਛੱਡ ਕੇ ਦੂਰ ਚਲਾ ਗਿਆ ਉਹ ਸਿੱਖੇ ਨਹੀਂ ਰਹਿੰਦਾ ਫਿਰ ਕਰਤੇ ਐਵੇਂ ਭਾਵ ਹੈ ਕਰਤੇ ਪੁਰਖ ਨੂੰ ਐਵੇਂ ਚੰਗਾ ਲੱਗਦਾ ਉਹ ਕਰਤਾ ਪੁਰਖ ਹੋਣੇ ਨਹੀਂ ਦਿੰਦਾ ਇਹ ਕਰਤੇ ਪੁਰਖ ਦੀ ਰਜ਼ਾ ਹੈ ਕਿ ਗੁਰਸਿੱਖ ਬਾਣੀ ਨਾਲ ਜੋੜ ਕੇ ਰੱਖਦਾ ਗੁਰਬਾਣੀ ਨੂੰ ਉਹਦੀ ਇੱਛਾ ਇਹ ਹੀ ਹੈ ਕਿ ਗੁਰਸਿੱਖ ਗੁਰਬਾਣੀ ਤੋਂ ਦੂਰ ਨਾ ਹੋਵੇ ਜੇ ਦੂਰ ਹੋ ਗਿਆ ਫਿਰ ਗਿਆ ਤੇ ਗੁਰੂ ਨਾਲ ਦੂਰ ਹੋ ਗਿਆ ਕਰਤੇ ਪੁਰਖ ਤੋਂ ਵੀ ਦੂਰ ਹੋ ਗਿਆ ਹਾਂਜੀ ਜਨ ਨਾਨਕ ਜਿਸ ਦਾ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪਹਿਆਵੇ ਸਤਿਗੁਰੂ ਜੀ ਕਹਿੰਦੇ ਨੇ ਜਿਸ ਦੇ ਮਸਤਕ ਭਾਗ ਤੋਂ ਲਿਖਿਆ ਜਿਹਨੇ ਅੰਦਰ ਡੂੰਘਾ ਹਿਰਦੇ ਵਿੱਚ ਲਿਖਿਆ ਹੋਇਆ ਹੈ ਬੁੱਲਿਆ ਹੋਇਆ ਹੈ ਆਪਣੇ ਅੰਦਰ ਵੀ ਮੈਂ ਬਾਣੀ ਨਹੀਂ ਛੱਡਣੀ ਕਿਸੇ ਕੀਮਤ ਤੇ ਵੀ ਉਹਨਾਂ ਦੀਆਂ ਖੋਪਰੀਆਂ ਲੈ ਗਈਆਂ ਚਾਹੇ ਉਹ ਚਰਖੀਆਂ ਦੇ ਚੜ ਗਏ ਚਾਹੇ ਆਰਿਆਂ ਨਾਲ ਚਿਰ ਗਏ ਉਹਨਾਂ ਦੇ ਅੰਦਰ ਲਿਖਿਆ ਹੋਇਆ ਸੀ ਤੁਰ ਸੋ ਸਿੱਖ ਗੁਰੂ ਪਾਇਆ ਉਹ ਸਿੱਖ ਗੁਰੂ ਕੋਲ ਚਲਾ ਜਾ ਪਰਮੇਸ਼ਰ ਕੋਲ ਚਲਾ ਜਾਂਦਾ ਹੈ ਸ਼ਬਦ ਗੁਰੂ ਨਾਲ ਜੁੜ ਜਾਂਦਾ ਹੈ ਸ਼ਬਦ ਵਿੱਚ ਹੁਕਮ 'ਚ ਸਮਾ ਜਾਂਦਾ ਹੈ ਹੁਕਮ ਹੀ ਬੰਦਾ ਹੁਕਮ ਦੇ ਵਿੱਚ ਸਮਾ ਜਾਂਦਾ ਹੈ ਸ਼ਬਦ ਗੁਰੂ 'ਚ ਸਮਾ ਜਾਂਦਾ ਹੈ ਉਹ ਆਪ ਤਰਿਆ ਕੁਟੰਬ ਸਭ ਤਾਰੇ ਸਭਾ ਸ੍ਰਿਸ਼ਟ ਛਡਾਵੇ ਆਪ ਦਾ ਤਰਿਆ ਹੀ ਹੈ ਉਹ ਤਰਿਆ ਹੋਇਆ ਹੈ ਕੁਟੰਬ ਸਭ ਛਡਾਵੇ ਆਪਣੇ ਕੁਟੰਬ ਦੇ ਗੁਰ ਸਿੱਖਾ ਨੂੰ ਜਿਹੜੇ ਆਪਣੇ ਕੁਟੰਬ ਦੇ ਨੇ ਜੇਗ ਪਿਤਾ ਇੱਕ ਸਿਆ ਬਾਰ ਜਿਹੜੇ ਗੁਰੂ ਵਾਲੇ ਨੇ ਉਹਨਾਂ ਨੂੰ ਵੀ ਤਾਰ ਦਿੰਦਾ ਉਹਨਾਂ ਨੂੰ ਵੀ ਦੱਸ ਦਿੰਦਾ ਜਿਹਦੇ ਮੰਨ ਗੱਲ ਸੁਣ ਲਈ ਤਰ ਗਿਆ ਉਹ ਵੀ ਉਹ ਟੰਬ ਸਭ ਤਾਰੇ ਸਭਾ ਸ੍ਰੇਸ਼ਟ ਛੁਡਾਵੇ ਸਾਰੀ ਸ੍ਰਿਸ਼ਟੀ ਨੂੰ ਉਹ ਤਾਂ ਚਾਹੁੰਦਾ ਛੁੱਟ ਜਵੇ ਜਿਹੜਾ ਉਹਦੀ ਗੱਲ ਮੰਨ ਲੈਂਦਾ ਛੁੱਟ ਜਾਂਦਾ ਜਿਹੜਾ ਉਹ ਰਾਤ ਫੜ ਲੈਂਦਾ ਛੁੱਟਣ ਕੀ ਵਿਧੀ ਉਹ ਜਾਣਦਾ ਉਹ ਵਿਧੀ ਦੱਸ ਦਿੰਦਾ ਜਿਹਨੇ ਛੁੱਟਣਾ ਛੁੱਟ ਸਕਦਾ ਚਾਹੇ ਕੋਈ ਵੀ ਹੋਵੇ ਭਾਸ਼ਾ ਕੋਈ ਵੀ ਹੋਵੇ ਉਹਦੀ ਕਿਤੇ ਦਾ ਵੀ ਜੰਮਿਆ ਹੋਵੇ ਕਿਸੇ ਦੇਸ਼ ਦਾ ਵੀ ਹੋਵੇ ਕੋਈ ਮਤ ਵੀ ਬੰਦਾ ਹੋਵੇ ਚਾਹੇ ਮੁਸਲਮਾਨਾਂ ਨੇ ਵੀ ਗੁਰਬਾਣੀ ਬੰਦ ਕੇ ਉਹ ਵੀ ਤਰ ਗਏ ਸੱਤਾ ਬਲਵੰਡ ਵਰਗੇ ਵੀ ਤਰ ਗਏ ਸਦਨਾ ਕਸਾਈ ਵਰਗੇ ਵੀ ਤਰ ਗਏ ਪਿੱਛੇ ਕੌਣ ਸੀ ਕੀ ਸੀ ਕੀ ਨਹੀਂ ਸੀ ਇਹਦਾ ਕੋਈ ਮਤਲਬ ਨਹੀਂ ਗੁਰਬਾਣੀ ਮੰਨ ਲਈ ਜੇ ਗੁਰਬਾਣੀ ਸਮਝ ਲਈ ਜੇ ਪਾਰ ਹੋ ਗਿਆ ਸਭਾ ਸ੍ਰਿਸ਼ਟ ਛਡਾਵੇ ਸਾਰੀ ਸ੍ਰਿਸ਼ਟੀ ਨੂੰ ਛਡਾ ਲੈਂਦਾ ਅੰਗਰੇਜ਼ੀ ਦੀ ਗੱਲ ਦਾ ਆਦੋਂ ਅੰਗਰੇਜ਼ਾਂ ਦੇ ਸਮਝ ਆ ਜੂ ਠੀਕ ਹੈ ਜਰਮਨ ਦੇ ਵਿੱਚ ਗੱਲ ਦਾ ਜਰਮਨੀ ਭਾਸ਼ਾ ਜੋ ਉਹਨਾਂ ਦੇ ਸਮਝ ਆ ਜੂ ਭਾਸ਼ਾ ਉਹਨਾਂ ਦੀ ਜ ਦੱਸਣੀ ਪਊਗੀ ਸਮੱਸਿਆ ਭਾਸ਼ਾ ਦੀ ਤਾਂ ਹੋ ਸਕਦੀ ਹੈ ਛੋਟਾ ਰਹਿ ਸਕਦਾ ਠੀਕ ਹੈ ਜੀ ਮਹੱਲਾ ਪੰਜਵਾਂ ਪੰਡਤ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਨੇਹਾ ਅੰਦਰ ਮੋਹ ਨਿਤ ਭਰਮ ਵਿਆਪਿਆ ਤਿਸ ਤਸ ਨਾਹੀ ਦੇਹ ਹਾਂ ਪੰਡਤ ਦਾ ਆਖੂਦਾ ਕਹਿੰਦਾ ਮੈਂ ਪੰਡਤ ਹਾਂ ਵਿਦਵਾਨ ਆ ਨਾ ਬਹੁਤ ਬੜਾ ਵਿਦਵਾਨ ਪੰਡਤ ਹੁੰਦੇ ਨੇ ਬਹੁਤ ਹੀ ਰਾਹੀ ਰਾਹ ਇੱਕ ਨਹੀਂ ਹੈ ਰਾਹ ਬਹੁਤ ਹੈ ਬਹੁਤੇ ਰਾਹੀ ਚੱਲਦਾ ਰਾਹ ਇੱਕ ਨਹੀਂ ਇੱਕ ਰਾਹ ਨਹੀਂ ਜਾਣਦਾ ਸੱਚ ਦਾ ਮਾਰਗ ਨਹੀਂ ਜਾਣਦਾ ਹੈ ਪੰਡਤ ਸੱਚ ਦਾ ਮਾਰਗ ਜਾਣਦਾ ਹੀ ਨਹੀਂ ਹੁੰਦਾ ਵਿਦਵਾਨ ਨਹੀਂ ਜਾਣਦੇ ਸੱਚ ਦਾ ਮਾਰਗ ਕੀ ਹੁੰਦਾ ਵਿਦਵਾਨ ਤਾਂ ਬਹੁਤ ਹੋਰ ਪੜਦੇ ਨੇ ਫਲਾਣਾ ਧਰਮ ਵੀ ਪੜ ਲਿਆ ਮੈਂ ਕੁਰਾਨ ਵੀ ਪੜ ਲਈ ਮੈਂ ਉਹ ਧਰਮ ਵੀ ਪੜ ਲਿਆ ਬਹੁਤੇ ਰਾਹ ਪੜਦੇ ਹੁੰਦੇ ਨੇ ਕੋੜ ਮੋਠ ਕੋੜ ਮੋਠ ਹੁੰਦਾ ਕੋੜ ਕੋਕੜੂ ਹੁੰਦਾ ਗੋਠਾਂ ਦੇ ਵਿੱਚ ਉਹ 100 ਕੁਇੰਟਲ ਲੱਕੜਾਂ ਵੀ ਫੂਕਦੀ ਹੈ ਨਾ ਉਹ ਉਹ ਨਹੀਂ ਗਲਦਾ ਹੈ ਕੋਕੜੂ ਜਿਹੜਾ ਹੁੰਦਾ ਉਹਨੂੰ ਕੋਰਲ ਮੋਟ ਕਹਿੰਦੇ ਮੋਠਾਂ 'ਚ ਉਹ ਇਹ ਜਾ ਹੁੰਦਾ ਪੰਡਤ ਉਹਦੇ ਤੇ ਅਸਰ ਕਿਸੇ ਵੀ ਧਰਮ ਦਾ ਨਹੀਂ ਪੈਂਦਾ ਜਿੰਨੇ ਸਾਰੇ ਦੁਨੀਆ ਭਰ ਦੇ ਧਰਮ ਪੜ ਲਵੇ ਅਸਰ ਕਿਸੇ ਦਾ ਵੀ ਨਹੀਂ ਪੈਣਾ ਉਹਦੇ ਤੇ ਅੰਦਰ ਮੋਹ ਅੰਦਰ ਕੀ ਹੈ ਮਾਇਆ ਦਾ ਮੋਹ ਹੈ ਨਿਤ ਪਰਮ ਵਿਆਪ ਹੈ ਪਰਮ ਰੋਜ਼ ਵੱਧਦਾ ਉਹਦੇ ਅੰਦਰ ਤਿਸਟਸ ਨਾ ਹੀ ਹਾਂ ਹਿਰਦੇ ਦੇ ਵਿੱਚ ਉਹਦੀ ਜਿਹੜੀ ਦੇਹੀ ਹੈ ਨਾ ਮੁਕਤ ਮਨ ਕਰਕੇ ਸੰਤੁਸ਼ਟ ਨਹੀਂ ਹੁੰਦਾ ਤੇ ਤ੍ਰਿਸ਼ਨਾ ਉਹਦੀ ਜਿਹੜੀ ਹੈ ਨਾ ਭੁੱਖ ਤ੍ਰਿਸ਼ਨਾ ਜਾਂਦੀ ਨਹੀਂ ਹੈ ਤ੍ਰਿਸ਼ਨਾ ਭੁੱਖ ਨਹੀਂ ਉਤਰਦੀ ਮਾਇਆ ਵੱਲੋਂ ਦੀ ਹਾਂਜੀ ਕੂੜੀ ਆਵੇ ਕੂੜੀ ਜਾਵੇ ਮਾਇਆ ਕੀ ਨਿਤ ਜੋਹਾ ਮਾਇਆ ਦੀ ਇੱਛਾ ਹੀ ਰਹਿੰਦੀ ਹੈ ਮਾਇਆ ਕੂੜੀ ਹੈ ਝੂਠੀ ਆ ਇਹ ਆਉਂਦੀ ਜਾਂਦੀ ਰਹਿੰਦੀ ਉਹ ਮਾਇਆ ਹੀ ਆਉਂਦੀ ਹੈ ਮਾਇਆ ਉਹਦੇ ਕੋਲ ਜਾਂਦੀ ਹੈ ਮਾਇਆ ਦੀ ਉਹਦੇ ਅੰਦਰ ਇੱਛਾ ਰਹਿੰਦੀ ਹੈ ਮਾਇਆ ਵਾਲੇ ਝਾਕਦਾ ਰਹਿੰਦਾ ਝੂਠ ਪੜਦਾ ਝੂਠ ਇਕੱਠਾ ਕਰਦਾ ਝੂਠ ਵੰਡਦਾ ਝੂਠੀਆਂ ਮੱਤਾਂ ਨੂੰ ਪੜਦਾ ਝੂਠ ਜਾਂ ਮੱਤਾਂ ਦਾ ਹੀ ਪ੍ਰਚਾਰ ਕਰਦਾ ਆ ਝੂਠੀ ਮਾਇਆ ਇਕੱਠੀ ਕਰਦਾ ਹਾਂਜੀ ਸੱਚ ਕਹੇ ਤਾਂ ਛੋਹੋ ਆਵੇ ਅੰਤਰ ਬਹੁਤਾ ਰੋਹਾ ਜੇ ਸੱਚ ਕਹਿ ਦੇਵੇ ਉਹਨੂੰ ਨਾ ਤਾਂ ਛੋਹੋ ਆਵੇ ਉਹਨੂੰ ਸੱਚ ਤੋਂ ਤਾਂ ਹੁੰਦੀ ਹੈ ਜਿਵੇਂ ਉਹਦਾ ਨਾ ਪਟਿਆ ਜਾਂਦਾ ਛੋਹ ਲੱਗੀ ਹਾਂਜੀ ਹਰੀਜਨ ਕਿਸੇ ਨੂੰ ਹੱਥ ਲਾ ਦੇਵੇ ਨਾ ਸੱਚ ਤੋਂ ਤਾਂ ਐ ਡਰਦੇ ਨੇ ਜਿਵੇਂ ਪੰਡਤ ਕਿਸੇ ਕਿਮਾਰ ਤੋਂ ਡਰਦਾ ਸੀ ਕਿ ਜੇ ਮੇਰਾ ਇਹ ਟੱਚ ਹੋ ਗਿਆ ਮੈਂ ਤਾਂ ਬਲੀਨ ਹੋ ਜਾਊਗਾ ਛੋ ਲੱਗ ਜੂਗੀ ਮੈਨੂੰ ਸੱਚ ਤੋਂ ਐ ਡਰਦਾ ਉਹ ਤੁਸੀਂ ਛੂਣ ਤੋਂ ਵੀ ਡਰਦਾ ਛੋ ਤੋਂ ਵੀ ਡਰਦਾ ਸੱਚ ਦੇ ਛੋ ਆਵੇ ਅੰਤਰ ਬਹੁਤਾ ਰੋਹ ਅੰਦਰ ਰੋ ਕ੍ਰੋਧ ਕਿੰਨਾ ਕੁਝ ਹਾਵੇ ਨਹੀਂ ਸੱਚ ਸੁਣ ਕੇ ਪਾਂਬੜ ਮਚਣ ਲੱਗ ਜਾਂਦਾ ਉਹਦੇ ਅੰਦਰ ਭਾਂਬੜ ਹਾਂਜੀ ਵਿਆਪਿਆ ਦੁਰਮਤ ਕਬੁੱਧ ਕਮੂੜਾ ਮਨ ਲਾਗਾ ਤਿਸ ਮੋਹਾ ਪਰ ਦੁਰਮਤ ਐਨੀ ਆ ਵਧੀ ਜਾਂਦੀ ਹੈ ਰੋਜ਼ ਵਿਆਪੀ ਜਾਂਦੀ ਹੈ ਦੁਰਮਤ ਦੁਰਮਤ ਹੈ ਦੁਰਮਤ ਗਾਹਾਂ ਤੇ ਗਾਹਾਂ ਇਕੱਠੀ ਕਰੀ ਜਾਂਦਾ ਦੁਰਮਤ ਦੂਰੀ ਸੱਚ ਤੋਂ ਦੂਰੀ ਤੋਂ ਦੂਰੀ ਬਣਾਈ ਜਾਂਦਾ ਰੋਜ਼ ਕਬੁੱਧ ਬੁੱਧ ਵੀ ਪੁੱਠੀ ਹੈ ਕਬੁੱਧ ਹੁੰਦੀ ਹੈ ਜਿਹੜੀ ਗਾਂ ਜਨਮ ਜੂਏ ਚ ਹਾਰਨ ਵਾਲੀ ਬੁੱਧੀ ਜਿਹੜੀ ਹੁੰਦੀ ਹੈ ਜੋ ਲੈ ਕੇ ਆਇਆ ਸੀ ਉਹ ਵੀ ਨਹੀਂ ਲੈ ਕੇ ਜਾਣਾ ਜਿਹੜਾ ਜਨਮ ਜੂਏ ਹਾਰਿਆ ਉਹਨਾਂ ਦੀ ਕਬੂਤਰ ਹੁੰਦੀ ਹੈ ਕਬੁੱਧ ਕਰਕੇ ਹੀ ਹਾਰਦੇ ਨੇ ਜੀਵਨ ਦੌਤ ਹੈ ਲਾਤਾ ਮਾਇਆ ਵਾਸਤੇ ਸੱਚ ਕੋ ਆਲਿਆ ਕੂੜ ਵਾਸਤੇ ਤੇ ਕਮੂੜਾ ਕਮੂੜਾ ਹੁੰਦਾ ਮੂਰਖਾਂ ਦਾ ਮੂਰਖਤਾ ਸਿੱਧਾ ਆਦਮੀ ਵੀ ਹੋ ਸਕਦਾ ਸੱਚਾ ਸੱਚਾ ਆਦਮੀ ਵੀ ਮੂਰਖ ਹੋ ਸਕਦਾ ਉਹ ਵਿਗੜਿਆ ਹੋਇਆ ਮੂਰਖ ਹੈ ਕਮੂੜਾ ਮਨ ਲਾਗਾ ਤੇ ਸਮੋਹਾ ਉਹਦੇ ਮਨ ਦੇ ਵਿੱਚ ਮਾਇਆ ਦਾ ਮੋਹ ਬਹੁਤ ਹੀ ਪੂਰੀ ਤਰ੍ਹਾਂ ਨਾਲ ਮਾਇਆ ਦੇ ਮੋਹ ਫਸਿਆ ਹੈ ਹਾਂਜੀ ਠੱਗੇ ਸੇਤੀ ਠੱਗ ਰਲ ਆਇਆ ਸਾਥ ਵੀ ਇੱਕੋ ਜਿਹਾ ਉਹਦੇ ਨਾਲ ਦੇ ਵੀ ਠੱਗੇ ਨੇ ਜਿਹੜੇ ਉਹਦੇ ਸਾਥੀ ਨੇ ਭਾਈਵਾਲ ਨੇ ਉਸ ਪੰਥ ਵਾਲੇ ਸਾਰੇ ਠੱਗੇ ਨੇ ਜਿਵੇਂ ਸਿੱਖਾਂ ਦੇ ਜਿਹੜੇ ਗੁਰਸਿੱਖ ਨੇ ਉਹਨਾਂ ਦਾ ਇੱਕੋ ਜਿਹੇ ਹੁੰਦੇ ਨੇ ਐਵੇਂ ਜਿਹੜੇ ਨੇ ਠੱਗ ਹੁੰਦੇ ਨੇ ਬੈਸ ਨੂੰ ਉਹ ਵੀ ਇੱਕੋ ਜਿਹੇ ਨੇ ਸਾਰੇ ਗੁਰ ਭਾਈ ਨੇ ਨਾ ਹੈ ਠੱਗੇ ਸੇਤੀ ਠੱਗ ਨਾਲ ਆਇਆ ਠੱਗ ਨਾਲ ਠੱਗੇ ਨਾਲ ਸਕਦਾ ਠੱਗ ਨਾਲ ਇਮਾਨਦਾਰ ਆਦਮੀ ਕਿਵੇਂ ਰਲ ਕੇ ਬੈਠੂਗਾ ਠੱਗ ਨਾਲ ਠੱਗ ਦੀ ਬਣ ਸਕਦੀ ਹੈ ਇਮਾਨਦਾਰੀ ਦੀ ਨਹੀਂ ਬਣ ਸਕਦੀ ਉਹਦੀ ਜੋਟੀ ਬਣੂ ਜਦ ਨਾਲ ਆਇਆ ਸਾਥ ਵੀ ਇੱਕੋ ਜਿਹਾ ਇੱਕੋ ਜਿਹਾ ਸਾਥ ਹੈ ਦੋਹਾਂ ਦਾ ਉਹਦੇ ਕੋਲ ਵੀ ਉਹ ਹੈ ਮਾਇਆ ਝੂਠ ਤਫਾਨ ਉਹਦੇ ਕੋਲ ਵੀ ਉਹੀ ਚੀਜ਼ ਹੈ ਵਿਕਾਰਾਂ ਦੀ ਪੰਡ ਉਹਦੇ ਕੋਲ ਹੈ ਵਿਕਾਰਾਂ ਦੀ ਪੰਡ ਉਹਦੇ ਕੋਲ ਹਾਂਜੀ ਸਤਗੁਰ ਸਰਾਫ ਨਦਰੀ ਵਿੱਚ ਦੋ ਫੱਡਾ ਤਾਂ ਉਗੜ ਆਇਆ ਲੋਹਾ ਜੇ ਸਤਗੁਰ ਜਿਹੜਾ ਹੈਗਾ ਗਾਹ ਮਿਲ ਗਿਆ ਮਾਲਾ ਵਾਲਿਆਂ ਨੂੰ ਇਹਨਾਂ ਨੂੰ ਸਰਾਫ ਜਿਹਨੂੰ ਖਰੇ ਖੋਟੇ ਦੀ ਪਛਾਣ ਹੈ ਗੁਰਮੁਖ ਮਿਲ ਗਿਆ ਕੋਈ ਗੁਰਮੁਖ ਖੋਟੇ ਖਰੇ ਪਛਾਣ ਕੋਈ ਗੁਰਮੁਖ ਸਤਗੁਰ ਕਹਿ ਲੋ ਗੁਰਮੁਖ ਕਹਿ ਲੋ ਸਰਾਫ ਮਿਲ ਗਿਆ ਨਾ ਨਜ਼ਰੀ ਆਇਆ ਜਦ ਉਹਦੇ ਨਿਗਾਹ ਚ ਆ ਗਿਆ ਵਿੱਚ ਤੋਂ ਕੱਢਾ ਜਦ ਬੀਜਦੀ ਉਹਦੇ ਨਿਗਾਹ ਕੱਢ ਕੇ ਬੀਜਦੀ ਉਹਦੇ ਵਿਚਾਰ ਕੇ ਲੋਕਾਂ ਨੂੰ ਦੱਸਿਆ ਨਾ ਉਹਨਾਂ ਦਾ ਸਾਰਾ ਪਰਪੰਚ ਤਾਂ ਉਗੜਾਇਆ ਲੋਹਾ ਤਾਂ ਲੋਹਾ ਹੀ ਉਗੜਿਆ ਉੱਤੇ ਤਾਂ ਮਲਮਾ ਹੀ ਸੀ ਉੱਤੇ ਸੋਨੇ ਦਾ ਤਾਂ ਮਲਮਾ ਸੀ ਥੱਲੇ ਤਾਂ ਲੋਹਾ ਹੀ ਸੀ ਜਾਂ ਥੱਲੇ ਥੋੜਾ ਜਿਹਾ ਖੁੱਦ ਕੇ ਦੇਖਿਆ ਨਾ ਦੋਗ ਤਰਕ ਕੀਤੇ ਤਾਂ ਥੱਲੇ ਸਭ ਝੂਠੇ ਸੀ ਲੋਹਾ ਹੀ ਸੀ ਮਨ ਮੁਖੇ ਸੀਗੇ ਮਨ ਲੋਹਾ ਹੀ ਹੁੰਦਾ ਹੈ ਮਨ ਮੁਖ ਕਰਕੇ ਲੋਹਾ ਕੇ ਮਨ ਦੀਓ ਉਹ ਮਤਤੀ ਥੱਲੇ ਮਨ ਦੀ ਮਤ ਲੋਹਾ ਹੀ ਹੁੰਦੀ ਹੈ ਜਿਹੜੀ ਗੁਰਮਤਾ ਕੰਚਨ ਹੁੰਦੀ ਹੈ ਕੰਚਨ ਕਾਇਆ ਕੋਟਗੜ ਵਿਚਾਰਾ ਸਿੱਧਾ ਹਾਂਜੀ ਤੇਰੀ ਥਾਈ ਰਲਾਏ ਰਲਾਏ ਦਿੱਤਾ ਉਗੜਿਆ ਪੜਦਾ ਅੱਗੇ ਆਏ ਖਲੋਹਾ ਇਹਨਾਂ ਨੇ ਆਪਣਾ ਜਿਹੜਾ ਗਿਆਨ ਸੀ ਨਾ ਆਪਣੀ ਮੱਤ ਦਾ ਗਿਆਨ ਸੀ ਬਹੁਤ ਹੀ ਥਾਣੀ ਰਲਾ ਰਲਾ ਕੇ ਦਿੱਤਾ ਜਿਵੇਂ ਕਿਰਪਾਨਾ ਪਾ ਲੀਆਂ ਉੱਤੋਂ ਸਿੱਖ ਦਿਖਣ ਲੱਗੇ ਗੁਰਬਾਣੀ ਪੜ੍ਹਦੇ ਨੇ ਕੇ ਆਪਣਾ ਹੀ ਦਿੱਤਾ ਇਹਨਾਂ ਨੇ ਗਿਆਨ ਗਿਆਨ ਉਹੀ ਦਿੱਤਾ ਬਾਸ ਨਹੀਂ ਖਾਣਾ ਇਹ ਕੀ ਹੈ ਇਹ ਹੈਗਾ ਵੈਸ਼ਨੂ ਮਤ ਗੁਰਮਤਿ ਹੈ ਨਹੀਂ ਹੈ ਧਰਮ ਗ੍ਰੰਥ ਤੇ ਤਾਂ ਆਧਾਰ ਤੇ ਨਹੀਂ ਵੈਸ਼ਨੂ ਮਤ ਕਿਸੇ ਤੇ ਹੈ ਵੈਸ਼ਨੂ ਸੋ ਜੇ ਸੁਪਰ ਸੋ ਪ੍ਰਸੰਨ ਜਿਸਨ ਕੀ ਮਾਇਆ ਤੇ ਹੋਏ ਪੈ ਸਾਡੇ ਕੋਲ ਤਾਂ ਡੈਫੀਨੇਸ਼ਨ ਹੈ ਹੋਰ ਹੈ ਵੈਸ਼ਨੂ ਇਹਨਾਂ ਨੇ ਗੁਰਬਾਣੀ ਨੂੰ ਉੱਤੇ ਮੂਰੇ ਰੱਖਿਆ ਹੋਇਆ ਹੈ ਉੱਤੋਂ ਭੇਸ ਵੀ ਸਿੱਖੀ ਦਿੰਦੇ ਨੇ ਹੱਥ ਆਪਣੀ ਰਲਾ ਕੇ ਪਰ ਫੜੇ ਫੇਰ ਗਏ ਹੁਣ ਵਾਲਾ ਦੇਤੀ ਆਪਣੀ ਇਹ ਕਰਤਾ ਉਹ ਕਰਤਾ ਜਾਪ ਆਪਣੇ ਵਾਲਾ ਬਣਾਤਾ ਨਾਮ ਆਪਣੇ ਵਾਲਾ ਬਣਾਤਾ ਰਲਾ ਕੇ ਦਿੱਤਾ ਹੈ ਸਾਨੂੰ ਇਹ ਗਿਆਨ ਇਹਨਾਂ ਨੇ ਅੰਗਰੇਜ਼ਾਂ ਨੇ ਕਹੇ ਹੋਏ ਤੇ ਅੰਗਰੇਜ਼ਾਂ ਨੇ ਪੈਦਾ ਕੀਤੇ ਹੋਏ ਨੇ ਸਾਰੇ ਫੌਜੀ ਤੇ ਪਰ ਫੇਰ ਉੱਗੜ ਗਿਆ ਪਰਦਾ ਇਹਨਾਂ ਦਾ ਅਗਰ ਫੜੇ ਫੇਰ ਗਏ ਹੁਣ ਜਸਟੀਫਾਈ ਕਰਨ ਉਗੜਿਆ ਪਰਦਾ ਅੱਗੇ ਆਇਆ ਅੱਗੇ ਆ ਗਿਆ ਇਹਨਾਂ ਦੇ ਉਗੜਿਆ ਪਰਦਾ ਹੁਣ ਜਸਟੀਫਾਈ ਕਰਨ ਵੀ ਇਹਨਾਂ ਨੇ 70 80 ਸਾਲ ਜੋ ਧੋਖਾ ਕੀਤਾ ਸੰਗਤ ਨਾਲ ਸਿੱਖ ਸੰਗਤ ਨਾਲ ਉਹਦਾ ਜਵਾਬ ਦੇਣ ਸੰਗਤ ਨੂੰ ਜਵਾਬ ਦੇਣ ਡੇਰਿਆਂ ਦਾ ਪੈਸਾ ਜਿਹੜਾ ਇਕੱਠਾ ਕੀਤਾ ਕਿਉਂ ਕੀਤਾ ਸੰਗਤ ਨੂੰ ਜੋ ਪ੍ਰਚਾਰ ਕਰਦੇ ਨੇ ਗੁਰਮਤਿ ਤੋਂ ਉਲਟ ਉਹ ਕਿਉਂ ਕਰਦੇ ਰਹੇ ਇਹ ਅੱਜ ਦਾ ਗੁਰਮਤ ਦਾ ਜੋ ਅਸੀਂ ਕਰ ਰਹੇ ਹਾਂ ਗੁਰਮਤ ਦੇ ਅਰਥ ਇਹ ਗਲਤ ਨੇ ਸਾਬਤ ਕਰਨ ਤੇ ਨਹੀਂ ਤਾਂ ਮੁਲਜ਼ਮ ਨੇ ਸਿੱਖ ਸੰਗਤ ਦੇ ਸਾਰੇ ਇਹ ਹਾਂਜੀ ਉਗੜਿਆ ਪੜਦਾ ਅੱਗੇ ਆਏ ਖਲੋ ਪੜਦਾ ਉਗੜ ਕੇ ਅੱਗੇ ਆ ਕੇ ਖੜ ਗਿਆ ਇਹਨਾਂ ਦੇ ਦਾ ਬੰਦ ਹੋ ਗਿਆ ਇਹਨਾਂ ਦਾ ਜੋ ਕਹਿੰਦੇ ਨੇ ਝੂਠ ਹੈ ਸਭ ਠੀਕ ਹੈ ਜੀ ਸਤਗੁਰ ਕੀ ਜੇ ਸ਼ਰਣੀ ਆਵੇ ਫਿਰ ਮਨੂਰੋਂ ਕੰਚਨ ਹੋਹਾ ਜੇ ਸਤਗੁਰ ਦੀ ਛਣ ਆ ਜਾਂਦੇ ਜੇ ਪਾਣੇ 'ਚ ਆ ਜਾਂਦੇ ਜੇ ਗੁਰਬਾਣੀ ਨੂੰ ਅੰਦਰੋਂ ਮੰਨ ਲੈਂਦੇ ਫਿਰ ਸੰਤ ਨਾ ਕਹੋਂਦੇ ਫਿਰ ਸਿੱਖ ਬਣਦੇ ਇਹ ਬਾਣਾ ਵੀ ਪਾ ਲਿਆ ਹੋ ਵੀ ਤੁਸੀਂ ਸੰਤ ਜਿੰਨਾ ਤੁਸੀਂ ਬਲੈਕਮੇਲਿੰਗ ਕਰਦੇ ਸਿੱਖ ਗੁਰੂ ਨੇ ਸਿੱਖ ਬਣਾਏ ਨੇ ਸੰਤ ਨਹੀਂ ਬਣਾਏ ਸੰਤਾਂ ਨੂੰ ਸਿੱਖ ਬਣਾਇਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੰਤਾਂ ਕੋਲ ਅਕਲ ਹੁੰਦੀ ਤਾਂ ਸੰਤਾਂ ਨੂੰ ਕੀ ਲੋੜ ਸੀ ਉਪਦੇਸ਼ ਲੈਣ ਦੀ ਗੁਰੂ ਨੂੰ ਕੀ ਲੋੜ ਸੀ ਇਹਨਾਂ ਨੂੰ ਉਪਦੇਸ਼ ਦੇਣ ਦੀ ਜਿਹਨਾਂ ਦੇ ਕੋਲ ਕੁਝ ਹੁੰਦਾ ਇਹ ਸੰਤ ਕਹਾਉਂਦੇ ਨੇ ਜੋ ਵੀ ਸੰਤ ਕਹਾਉਂਦੇ ਨੇ ਸਿੱਖ ਬੰਡੂ ਤਿਆਰ ਨਹੀਂ ਜੇ ਤੁਸੀਂ ਸਿੱਖ ਨੇ ਤਿਆਰ ਨਹੀਂ ਸਿੱਖ ਬਣੇ ਹੀ ਨਹੀਂ ਹੈਗੇ ਸਿੱਖਾਂ ਨੂੰ ਉਪਦੇਸ਼ ਬਗਰ ਕਿਹੜੀ ਗੱਲੋਂ ਲਾਇਆ ਹੋਇਆ ਕਿਹੜੀ ਗੱਲ ਦਾ ਗੁਰਬਾਣੀ ਨੂੰ ਪੂਰਾ ਕਿਉਂ ਰੱਖਿਆ ਹੋਇਆ ਧਰਮ ਦੇ ਨਾਂ ਤੇ ਬਲੈਕਮੇਲ ਕੀਤੀ ਹੈ ਫਰਾਡ ਕੀਤਾ ਹੈ ਇਹਦਾ ਜਵਾਬ ਦੇਣਾ ਹੀ ਪਊਗਾ ਹੁਣ ਸਿੱਖਾਂ ਨੂੰ ਜੇ ਹੋ ਜਾਂਦੇ ਸਿੱਖ ਹੁਣ ਹੁਣ ਵੀ ਜੇ ਸਿੱਖ ਬਣ ਜਾਓਗੇ ਆ ਜਿਹੜਾ ਮਨੂਰ ਹੋਇਆ ਨਾ ਗੜਿਆ ਹੋਇਆ ਲੋਹਾ ਮਨੂਰ ਹੋ ਜਾਂਦਾ ਹੈ ਕੰਚਨ ਫੇਰ ਸੋਨਾ ਬਣ ਜਾਓਗੇ ਬਦੂਰ ਹੋ ਚੁੱਕੇ ਲੋਹਾਵ ਨਹੀਂ ਰਹੇ ਹੁਣ ਤੁਸੀਂ ਜਿਹੜਾ ਬੇਈਮਾਨ ਹੋ ਜਵੇ ਉਹ ਬਦੂਰ ਹੋ ਜਾਂਦਾ ਬੇਈਮਾਨੀ ਤੁਹਾਡੀ ਸਾਹਮਣੇ ਆ ਗਈ ਅਗਿਆਨਤਾ ਸਾਹਮਣੇ ਆ ਗਈ ਕਪਟ ਸਾਹਮਣੇ ਆ ਗਏ ਸਾਰੇ ਹੁਣ ਇਹ ਲੋਹਾਵੀ ਰਿਹਾ ਲੋਹੇ ਦੇ ਭਾਵੇਂ ਨਾਲ ਬਦੂਰ ਹੋ ਚੁੱਕਿਆ ਕੰਚਨ ਹੋਣਾ ਤਾਂ ਸਿੱਖ ਸੰਗਤ ਤੋਂ ਮਾਫੀ ਮੰਗੋ ਸਾਰਾ ਪੈਸਾ ਸੰਗਤ ਦਾ ਸੰਗਤ ਨੂੰ ਵਾਪਸ ਕਰੋ ਚਾੜੂ ਗਰਦਾਰ ਬਣ ਕੇ ਹੁਣ ਸੇਵਾ ਕਰੋ ਗੁਰੂ ਘਰ ਦੀ ਜਿਵੇਂ ਲੋਕਾਂ ਤੋਂ ਕਰਾਈ ਹੈ ਫਿਰ ਮਾਫੀ ਮਿਲ ਸਕਦੀ ਹੈ ਵਰਨਾ ਨਹੀਂ ਮਾਫੀ ਮਿਲ ਸਕਦੀ ਹਾਂਜੀ ਸਤਗੁਰ ਨਿਰਵੈਰ ਪੁੱਤਰ ਸੱਤਰ ਸਮਾਨੇ ਔਗਣ ਕੱਟੇ ਕਰੇ ਸੁਧ ਦੇਹਾ ਸਤਗੁਰ ਦਾ ਨਿਰਵੈਰ ਹੈ ਉਹਦਾ ਕੋਈ ਵੈਰ ਥੋੜੀ ਹੈ ਕਿਸੇ ਨਾਲ ਪੁੱਤਰ ਔਰ ਸੱਤਰ ਦੁਸ਼ਮਣ ਔਰ ਉਹਦਾ ਆਪਣਾ ਪੁੱਤਰ ਉਹਨੂੰ ਤਾਂ ਇੱਕੋ ਹੀ ਬਰਾਬਰ ਨੇ ਉਹਨੂੰ ਨਹੀਂ ਫਰਕ ਪੈਂਦਾ ਸਾਨੂੰ ਨਹੀਂ ਫਰਕ ਪੈਂਦਾ ਗੁਰਸਿੱਖਾਂ ਨੂੰ ਤਾਂ ਸੰਤ ਔਰ ਸਿੱਖ ਬਰਾਬਰੇ ਨੇ ਉਹ ਹਿਸਾਬ ਲੈਣ ਵਾਲਾ ਅੱਗੇ ਬੈਠਾ ਹੈ ਸਾਨੂੰ ਕੀ ਠੇਕਾ ਹੈ ਜੀ ਜੇ ਜੀ ਕਰੋਗੇ ਜੀ ਭਰ ਲੋਗੇ ਨਾ ਮੰਨੋ ਮਾਫੀ ਫਿਰ ਕੀ ਹੋ ਜੂਗਾ ਜਿਹੜੇ ਚਲੇ ਗਏ ਸੀ ਛੱਡ ਕੇ ਸਭ ਕੁਝ ਤੁਸੀਂ ਵੀ ਇੱਥੇ ਛੱਡ ਜਾਣਾ ਇੱਕ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀ ਨਾਲੀ ਹੀ ਪੰਕਤੀ ਪੜ ਲਿਆ ਕਰੋ ਰੋਜ਼ ਆਪ ਲੋਕਾਂ ਨੂੰ ਜੋ ਦੱਸਦੇ ਤੁਸੀਂ ਇਹਦਾ ਪਾਠ ਕਰਿਆ ਕਰੋ ਰੋਜ਼ ਆਪ ਤੁਹਾਨੂੰ ਪਤਾ ਲੱਗੇ ਵੀ ਤੁਸੀਂ ਕਿੱਥੇ ਖੜੇ ਹੋ 70 ਅਰਪੁੱਤਰ ਸਮਾਨੇ ਨੇ ਜਿਹਨੂੰ ਔਗਣ ਕੱਟਦਾ ਉਹ ਔਗਣ ਕੱਟਣ ਵਾਸਤੇ ਕਹਿ ਲਿਆ ਤੁਹਾਡੇ ਔਗਣ ਛੱਡ ਦਿਓ ਜੇ ਬਚਣਾ ਕਰੇ ਸੁੱਧ ਦੇਹਾ ਤੁਹਾਡੀ ਦੇਹੀ ਨੂੰ ਸ਼ੁੱਧ ਕਰਨ ਵਾਸਤੇ ਤੁਹਾਡਾ ਹਿਰਦਾ ਸ਼ੁੱਧ ਕਰਨ ਵਾਸਤੇ ਗੱਲਾਂ ਕਹੀਆਂ ਨੇ ਕੋਈ ਦੁਸ਼ਮਣੀ ਨਹੀਂ ਆ ਤੁਹਾਡੇ ਨਾਲ ਦੁਸ਼ਮਣੀ ਕਰਕੇ ਗੱਲ ਕਹੀ ਹੈ ਤੁਹਾਡਾ ਮਨ ਸ਼ੁੱਧ ਹੋ ਜਵੇ ਤਾਂ ਗੱਲ ਕਹੀ ਹੈ ਇਹ ਔਗਣ ਕੱਢਣ ਵਾਸਤੇ ਕੀ ਲੋੜ ਸੀ ਗੱਲ ਕਹਿਣ ਦੀ ਤੁਹਾਡਾ ਹੀ ਬਚਾਓ ਹੈ ਕਿਸੇ ਦਾ ਕੁਝ ਨਹੀਂ ਜਾਣੋ ਹਾਂਜੀ ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ ਤਿਸ ਸਤਗੁਰ ਨਾਲ ਸਨੇਹਾ ਮਨ ਜੀ ਦਾ ਤੁਰ ਅੰਦਰ ਹਿਰਦੇ ਜਾਂ ਗਹਿਰਾਈਆਂ ਜਿਹੜੇ ਦੀਆਂ ਗਹਿਰਾਈਆਂ 'ਚ ਲਿਖਿਆ ਬੰਨਿਆ ਹੋਇਆ ਹੋਵੇ ਨਾ ਉੱਪਰੋਂ ਉੱਪਰੋਂ ਨਾ ਬੰਨਿਆ ਹੋਵੇ ਅੰਦਰੋਂ ਬੰਨਿਆ ਹੋਇਆ ਹੋਵੇ ਅੰਦਰ ਲਿਖਿਆ ਹੋਵੇ ਤੇ ਸਤਗੁਰ ਨਾਲ ਸੁਣਿਆ ਉਹਦਾ ਸਤਗੁਰ ਦੇ ਨਾਲ ਸੁਨੇਹ ਹੁੰਦਾ ਉਹਦਾ ਹੁੰਦਾ ਸੁਨੇਹ ਪਿਆਰ ਪਿਆਰ ਅੰਦਰੋਂ ਹੁੰਦਾ ਬਾਹਰੋਂ ਹੁੰਦਾ ਗੱਲੀਆਂ ਸੀ ਚੰਗੀਆਂ ਗੱਲਾਂ ਤੇ ਗੱਲਾਂ ਨਾਲ ਤਾਂ ਸਾਰੇ ਹੀ ਚੰਗੇ ਬਣਦੇ ਨੇ ਆਚਾਰ ਦੀ ਗੱਲ ਹੈ ਆਚਰਣ ਹੁੰਦਾ ਅੰਦਰੋਂ ਅਚਰਨ ਅੰਦਰ ਨਾਲ ਸੰਬੰਧ ਹੈ ਜੋ ਅੰਦਰ ਹੈ ਉਹ ਅਚਰਨ ਚ ਬਾਹਰ ਆ ਜਾਂਦਾ ਹੈ ਅਚਾਰੀ ਬੁਰੀਆਂ ਜੇ ਅੰਦਰੋਂ ਚੰਗੀਆਂ ਨਹੀਂ ਕਾਲੀਆਂ ਮਨੋਂ ਖੁਸਦੀਆਂ ਹਾਂਜੀ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ ਅੰਮ੍ਰਿਤ ਬਾਣੀ ਹੈ ਪਰ ਬਾਣੀ ਸਤਿਗੁਰ ਪੂਰੇ ਦੀ ਜਿਹੜੀ ਬਾਣੀ ਹੈ ਅੰਮ੍ਰਿਤ ਬਾਣੀ ਹੈ ਇਹਨੂੰ ਸੁਣ ਲਓ ਜਿੱਤੇ ਕਿਰਪਾ ਹੁੰਦੀ ਹੈ ਉਹਦੇ ਹਿਰਦੇ 'ਚ ਵਸ ਜਾਂਦੀ ਜਿੱਤੇ ਤੇ ਕਿਰਪਾ ਹੋਵੇ ਨਾ ਉਹਦੇ ਹਿਰਦੇ 'ਚ ਵਸਦੀ ਹੈ ਵਰਨਾ ਹਿਰਦੇ 'ਚ ਨਹੀਂ ਵਸਦੀ ਉਹ ਜਿਹੜਾ ਬਸਾਉਣੀ ਚਾਹੁੰਦਾ ਉਹਦੇ ਹੀ ਵਸਦੀ ਹੈ ਜਿਹੜਾ ਚਾਹੁੰਦਾ ਉਹਦੇ ਤੇ ਕਿਰਪਾ ਹੀ ਹੁੰਦੀ ਹੈ ਜਿਹੜਾ ਚਾਹੁੰਦਾ ਨਹੀਂ ਉਹਤੇ ਕਿਰਪਾ ਉਹਦੀ ਆਪਣੀ ਉਹ ਕਿਰਪਾ ਨਹੀਂ ਉਹਦੇ ਤੇ ਦੂਏ ਦੀ ਕਿੱਥੋਂ ਹੋਣੀ ਲੈ ਕੇ ਭਜਦਾ ਹੈ ਉਹਦੇ ਤਾਂ ਮਨ ਹੀ ਮੰਨਦਾ ਹਾਂਜੀ ਆਵਣ ਜਾਣਾ ਤਿਸਕਾ ਕੱਟੀਏ ਸਦਾ ਸਦਾ ਸੁਖ ਖੋਹਾ ਬਸ ਆਵਣ ਜਾਣਾ ਉਹਦਾ ਕੱਟਿਆ ਜਾਂਦਾ ਜਿਹਦੇ ਹਿਰਦੇ 'ਚ ਬਸ ਜਾਂਦੀ ਹੈ ਸਦਾ ਸਦਾ ਸੁਖ ਹੋ ਸਦਾ ਸਦਾ ਵਾਸਤੇ ਸੁਖੀ ਹੋ ਜਾਂਦਾ ਸਦਾ ਸੁਖ ਪ੍ਰਾਪਤ ਹੋ ਜਾਂਦਾ ਉਹਨੂੰ ਜਿਹਦੀ ਬਾਣੀ ਹਿਰਦੇ 'ਚ ਵਸ ਜਾਂਦੀ ਹੈ ਹਾਂਜੀ ਪੌੜੀ ਜੋ ਤੁਧ ਭਾਣਾ ਜੰਤ ਸੋ ਤੁਧ ਬੁਝਈ ਜੋ ਤੁਧ ਭਾਣਾ ਜੰਤ ਸੋ ਦਰਗਾ ਸਿਜਹੀ ਜਿਹੜਾ ਤੇਰੇ ਭਾਣੇ 'ਚ ਜੰਤ ਜੋ ਤੁਧ ਭਾਣਾ ਜੰਤ ਜਿਹੜਾ ਤੇਰੇ ਭਾਣੇ 'ਚ ਜੰਤ ਉਹੀ ਤੈਨੂੰ ਬੁਝ ਸਕਦਾ ਹੈ ਜੋ ਤਤ ਭਾਣਾ ਜੰਤ ਜੋ ਦਰਗਾਹ ਸਿੱਧੀ ਜਿਹੜਾ ਜੰਤ ਤੈਨੂੰ ਜਿਹਨੂੰ ਤੂੰ ਭਾਜਵੇਂ ਜੰਤ ਨੂੰ ਸੱਚ ਜੀ ਨੂੰ ਭਾਜਵੇਂ ਹੁਕਮ ਜੀ ਨੂੰ ਭਾਜਵੇਂ ਉਹ ਦਰਗਾਹ ਸੋਝੀ ਹੋ ਜਾਂਦੀ ਹੈ ਉਹਨੂੰ ਦਰਗਾਹ ਦੀ ਦਰਗਾਹ ਕੀ ਹੈ ਕਿੱਥੇ ਹੈ ਸਭ ਸੋਝੀ ਹੋ ਜਾਂਦੀ ਹੈ ਉਹਨੂੰ ਸਮਝ ਆ ਜਾਂਦੀ ਹੈ ਹਾਂਜੀ ਜਿਸ ਨੂੰ ਤੇਰੀ ਨਦਰ ਹਉਮੈ ਤਿਸ ਗਈ ਜਿਸ ਨੂੰ ਤੂੰ ਸੰਤੁਸ਼ਟ ਕਲਮਲ ਤਿਸ ਖਾਈ ਜਿਸ ਨੂੰ ਕੰਨ ਨੂੰ ਹੋੜਾ ਨਾ ਨੋ ਤੇਰੀ ਨਜ਼ਰ ਜਿਹਦੇ ਤੇ ਤੇਰੀ ਨਜ਼ਰ ਹੈ ਮੈਂ ਕਿਸ ਗਈ ਉਹਦੀ ਹਉਮੈ ਚਲੀ ਜਾਂਦੀ ਹੈ ਜਿਸ ਨੂੰ ਨੋ ਤੂੰ ਸੰਤੁਸ਼ਟ ਜਿਹਦੇ ਨੂੰ ਤੇਰੇ ਨਾਲ ਸੱਚ ਨਾਲ ਸੰਤੁਸ਼ਟੀ ਆ ਜਵੇ ਨਾ ਜਿਹਨੂੰ ਸੱਚ ਜਿਹਨੂੰ ਸੰਤੁਸ਼ਟ ਕਰ ਦਵੇ ਕਲਮਲ ਤੇਸ ਗਈ ਉਹਦੇ ਅੰਦਰੋਂ ਆ ਜਿਹੜੀ ਕਲਮਲ ਹੈ ਨਾ ਕਲਪਣਾ ਦੀ ਮੈੜ ਮਾਇਆ ਦੀ ਮੈੜ ਮਾਇਆ ਦੀ ਭੁੱਖ ਇਹ ਚਲੀ ਜਾਂਦੀ ਹੈ ਖਈ ਖਤਮ ਹੋ ਜਾਂਦੀ ਹੈ ਹਾਂਜੀ ਜਿਸ ਕੇ ਸੁਆਮੀ ਵੱਲ ਨਿਰਭਉ ਸੋ ਭਈ ਜਿਸ ਨੂੰ ਤੂੰ ਕਿਰਪਾਲ ਸੱਚਾ ਸੋ ਥਈ ਜਿਹਦੇ ਵੱਲ ਸੁਆਮੀ ਆਪ ਹੋਵੇ ਨਿਰਭਉ ਸੋ ਭਈ ਉਹ ਤਾਂ ਨਿਰਭਉ ਉਹ ਬੁੱਧ ਉਹ ਆਤਮਾ ਦਾ ਨਿਰਭਉ ਹੋ ਜਾਂਦੀ ਹੈ ਸਾਇ ਮੁਕਤ ਹੋ ਜਾਂਦੀ ਹੈ ਜਿਸ ਨੂੰ ਤੂੰ ਕਿਰਪਾਲ ਜੀ ਤੇ ਤੂੰ ਕਿਰਪਾ ਕਰ ਦਵੇਂ ਸੱਚਾ ਸੋ ਥਈ ਉਹ ਸੱਚ ਸਤਿਆਰਾ ਹੋ ਜਾਂਦਾ ਹੈ ਸਚਿਆਰਾ ਹੀ ਤਾਂ ਹੋਣਾ ਸੀ ਕਿ ਸਚਿਆਰਾ ਹੋਈ ਹੈ ਹਾਂਜੀ ਜਿਸ ਨੂੰ ਤੇਰੀ ਮਾਇਆ ਨਾ ਪੋਹੈ ਅਗਨਈ ਤਿਸ ਨੂੰ ਸਦਾ ਦਿਆਲ ਜਿਨਨੀ ਗੁਰ ਤੇ ਮਤ ਲਈ ਜਿਸ ਨੂੰ ਤੇਰੀ ਮਾਇਆ ਜਿਹਦੇ ਤੇ ਤੇਰੀ ਰਹਿਮਤ ਹੈ ਮਾਇਆ ਰਹਿਮਤ ਨਾ ਪੋਹੈ ਅਗਨਈ ਉਹਨੂੰ ਜਿਹੜੀ ਮਾਇਆ ਦੀ ਅਗਨ ਹੈ ਨਾ ਮਾਇਆ ਅਗਨ ਉਹਨੂੰ ਮਾਇਆ ਪੋਹਦੀ ਹੋਈ ਦੀ ਮਾਇਆ ਦਾ ਤੇ ਅਸਰੇ ਨਹੀਂ ਪੈਂਦਾ ਹਾਂਜੀ ਤਿਸ ਨੂੰ ਸਦਾ ਦਿਆਲ ਜਿਨਨੀ ਗੁਰ ਤੇ ਮਤ ਲਈ ਉਸ ਆਦਮੀ ਤੇ ਤੂੰ ਸਦਾ ਦਿਆਲ ਹੈ ਉਸ ਵਿਅਕਤੀ ਤੇ ਸਦਾ ਦਿਆਲ ਹੈ ਜਿਸ ਨੇ ਗੁਰ ਦੀ ਮਤ ਲੈ ਲਈ ਗੁਰਮਤ ਜਿਹੜੀ ਹੈ ਗੁਰਬਾਣੀ ਦੇ ਵਿੱਚ ਜੋ ਮਤ ਹੈ ਗੁਰਮਤ ਹੈ ਜਿਹਨੂੰ ਗੁਰਬਾਣੀ ਦੀ ਸੋਝੀ ਜਿਹਨੇ ਪ੍ਰਾਪਤ ਕਰ ਲਈ ਜਿਹਨੇ ਗੁਰਮਤ ਸਮਝ ਲਈ ਗੁਰਬਾਣੀ ਸਮਝ ਲਈ ਕਮਾ ਲਈ ਬਦਲ ਲਈ ਤੇ ਤੂੰ ਸਦਾ ਦਿਆਲ ਠੀਕ ਹੈ ਜੀ